ਚੇਤ ਗੋਬਿੰਦ ਅਰਾਧੀ ਹੈ ਹੋਵੇ ਆਨੰਦ ਘਣਾ ਉਹ ਚੇਤ ਲਫ਼ਜ਼ ਹੈ ਚੇਤ ਤੇ ਤੱਤੇ ਨੂੰ ਸਾਰੀ ਲਾਤੀ ਉਹਨੇ ਕਿਉਂਕਿ ਲੋੜ ਸੀ ਚੇਤ ਦਾ ਸਾਹਮਣੇ ਨੇ ਅਰਥ ਕਰਤਾ ਚੇਤ ਦੇ ਵਿੱਚ ਬਿਲਕੁਲ ਨਹੀਂ ਬਿਲਕੁਲ ਅਰਥ ਗਲਤ ਹੈ ਚੇਤੀ ਲਵਦਾ ਚੇਤੀ ਆਤਮਾ ਜਿਹੜੀ ਚੇਤਨ ਹੋ ਗਈ ਜਾਗੀ ਹੋਈ ਸੁਰਤ ਉਹੜੀ ਆਤਮਾ ਜਾਗ ਪਈ ਉਹਦੀ ਗੱਲ ਹੈ ਜੇ ਰਾਤ ਰਾਦੀ ਹੈ ਨਚੇਤ ਗੋਬਿੰਦ ਰਾਦੀ ਹੈ ਕਿਉਂਕਿ ਹੋਰ ਕਿਸੇ ਵੀ ਨੇ ਰਾਧਾ ਨਹੀਂ ਕਰਦੀ ਜੋ ਗੁਰਮਤਿ ਦੇ ਖਿਲਾਫ ਹੈ ਅਰਥ ਜੇ ਅਸੀਂ ਕਹੀਏ ਚੇਤ ਵਿੱਚ ਗੋਬਿੰਦ ਰਾਦੀ ਹੈ ਤੇ ਬਾਕੀ ਵੀ ਨੇ ਛੱਡ ਦੇਣਾ ਨੇ ਇਹ ਤਾਂ ਗੁਰਮਤ ਦੇ ਖਿਲਾਫ ਹੋ ਜੂ ਅਰਥ ਬਾਕੀ ਵੀ ਨੇ ਉਹ ਕਹਿੰਦਾ ਸਾਥ ਸਾਥ ਸਭਰੋ ਗੋਬਿੰਦ ਮਨ ਅੰਤਰ ਕੀ ਉਤਰੇ ਚੰਦ ਇਹ ਤਾਂ ਗੁਰਮਤ ਦੀ ਜਮਾਈ ਫੱਟੀ ਪਹੁੰਚਦੀ ਹੈ ਨਾ ਮਹੀਨਿਆਂ ਦੇ ਅਰਥਾਂ ਨੇ ਤਾਂ ਚੇਤੀ ਦਾ ਹੁੰਦਾ ਜਾ ਕੇ ਵਿਦਿਆ ਸੋਧਣੀ ਇੱਥੇ ਤਾਂ ਵਿਦਿਆ ਸੋਧਣੀ ਆਹੀ ਤਾਂ ਗੱਲ ਸੀ ਲੋਕਤਾ ਸੀ ਜੇ ਜਾ ਕੇ ਗੋਬਿੰਦ ਦੀ ਰਾਧੀ ਹੈ ਸੁੱਤੇ ਪਏ ਰਾਧਿਆਂ ਸੱਚ ਸੁੱਤਿਆ ਜਿਹੜਾ ਆਰਾਧਿਆ ਸੁੱਤਿਆ ਵੀ ਆਰਾਧਿਆ ਦੇ ਲੋਕ ਸੁੱਤੇ ਹੀ ਆਰਾਧਿਆ ਸੀ ਸੁੱਤਾ ਵੀ ਜੇ ਆਰਾਧਿਆ ਤਾਂ ਜਾਗ ਪੈਂਦਾ ਪਰ ਜੇ ਜਾਗ ਕੇ ਆਰਾਧੇ ਉਹਦਾ ਰਸ ਹੋਰ ਹੁੰਦਾ ਸੁੱਤਿਆ ਆਰਾਧੇ ਰਸ ਹੋਰ ਹੁੰਦਾ ਹੋਰ ਆਨੰਦ ਘਣਾ ਹਾਂ ਜੇ ਚੇ ਜਾਗ ਕੇ ਆਰਾਧੇ ਦਾ ਆਨੰਦ ਘਣਾ ਹੁੰਦਾ ਸੁੱਤਿਆ ਆਰਾਧੇ ਆਨੰਦ ਨਹੀਂ ਹੁੰਦਾ ਸੱਚ ਸੁੱਤਿਆਂ ਜਨਾ ਆਰਾਧਿਆ ਉੱਠਦਿਆਂ ਨਾਮ ਚਵਲ ਜਾਂ ਜਾਗਦੇ ਨੇ ਫੇਰ ਨਾਮ ਦਾ ਟੇਸਟ ਆਉਂਦਾ ਉਹਨਾਂ ਦਾ ਨਾਮ ਦਾ ਟੇਸਟ ਨਹੀਂ ਹੁੰਦਾ ਜਾਗ ਕੇ ਵਿਚਾਰ ਹਾਂ ਜੇ ਸੁੱਤੇ ਪਏ ਨਾਲੇ ਨੂੰ ਦੁੱਧ ਬੁਲਾ ਦਈਏ ਉਹਨੂੰ ਪਤਾ ਹੀ ਨਹੀਂ ਮੈਂ ਪੀਤਾ ਕਿ ਨਹੀਂ ਪੀਤਾ ਮਿੱਠਾ ਘਟਦੀ ਆ ਵੱਧ ਸੀ ਪਤਾ ਹੀ ਨਹੀਂ ਆਦਮੀ ਕਈ ਵਾਰ ਸੁੱਤੇ ਕੋਈ ਚੀਜ਼ ਅਸੁੱਤੇ ਖਾ ਲੈਂਦੇ ਨੇ ਕਹਿੰਦੇ ਨੇ ਮੈਂ ਰੋਟੀ ਖਾ ਲਈ ਕਈਆਂ ਨੂੰ ਜੇ ਸੁੱਤੇ ਰਾਣੇ ਨੂੰ ਦੁੱਧ ਪਿਲਾ ਦਈਏ ਮਿੱਠਾ ਘੱਟ ਵੱਧ ਹੋਵੇ ਕੋਈ ਨਹੀਂ ਪਤਾ ਉਹਨੂੰ ਆ ਸੁੱਤੇ ਜੇ ਪੀ ਲੈਂਦੇ ਨੇ ਰਾਣੇ ਦੁੱਧ ਜੇ ਜਾਗ ਕੇ ਪੀਵੇ ਤਾਂ ਪਤਾ ਲੱਗਦਾ ਸੱਚ ਸੁੱਤਿਆਂ ਜਿਹਨਾਂ ਆਰਾਧਿਆ ਸੁੱਤਿਆਂ ਨੇ ਵੀ ਜੇ ਆਰਾਧਿਆ ਨਾ ਉਹ ਜਾਗ ਪੈਂਦੇ ਨੇ ਅਸੀਂ ਸੁੱਤੇ ਰਾਤ ਰਹੇ ਸੁੱਤਿਆਂ ਦੀ ਰਾਤ ਉੜਦਿਆਂ ਨਾਮ ਚਬਾ ਉਦੋਂ ਫਿਰ ਨਾਮ ਉਹਨਾਂ ਦੇ ਮੂੰਹ ਦੇ ਵਿੱਚ ਉਹਨੂੰ ਮਹਿਸੂਸ ਹੁੰਦਾ ਵੀ ਸਾਡੇ ਮੂੰਹ 'ਚ ਸੱਚ ਹੈ ਸੱਚ ਦਾ ਮੂੰਹ ਦੇ ਵਿੱਚ ਉਦੋਂ ਸੱਚ ਹੁੰਦਾ ਉਹਨਾਂ ਦੇ ਮੂੰਹ 'ਚ ਸੱਚ ਬੋਲਦੇ ਹੁੰਦੇ ਨੇ ਮੂੰਹ 'ਚ ਉਹ ਸੱਚ ਦੀ ਉਹਦੇ ਨੂੰ ਕਿਹਾ ਨਾ ਜਿਹੜਾ ਮਤਲਬ ਸੁਪਨੇ ਜੋ ਬਣਾਇਆ ਕਿ ਉਹ ਬਣਾਉਂਦੇ ਨੇ ਸੁਪਨੇ 'ਚ ਫਿਰ ਬਣਾਉਣ ਲੱਗਦੇ ਨੇ ਫਿਰ ਉਹ ਪਤਾ ਲੱਗਦਾ ਵੀ ਸੱਚ ਕੀ ਹੈ ਸੱਚ ਕਿਵੇਂ ਬੋਲੀ ਦਾ ਐਨਾਂ ਨੂੰ ਤਾਂ ਜੋ ਪਤਾ ਹੀ ਨਹੀਂ ਸੱਚ ਬੋਲੀ ਦਾ ਕਿਵੇਂ ਉਹ ਭਾਸ਼ਾ ਦਾ ਹੀ ਨਹੀਂ ਪਤਾ ਕਿਸੇ ਨੂੰ ਤਾਂ ਇਹਦਾ ਗੁਰਬਾਣੀ ਦਾ ਸੱਚ ਦਾ ਪਤਾ ਹੀ ਲੱਗਿਆ ਸੱਚ ਬੋਲਣਾ ਕਿਤੇ ਸੌਖੀ ਜੀ ਗੱਲ ਹੈ ਕਹਿਵੇਂ ਮਾਹੇ ਬਵੇਕ ਬੋਲਣ ਦੇ ਵਿੱਚ ਬਵੇਕ ਕਰੋ ਬਵੇਕ ਦਾ ਪਤਾ ਲੱਗਦਾ ਹੈ ਅਗਰੰਥਾ ਜੋ ਬਵੇਕ ਆ ਬਵੇਕ ਕਿਵੇਂ ਪਛਾਣੇ ਕਿਵੇਂ ਪਛਾਣੇ ਗ੍ਰੰਥਾਂ ਜੋ ਪਛਾਣੇ ਕਿਸੇ ਦੀ ਲਿਖਤ ਵਿੱਚੋਂ ਪਛਾਣੀ ਜਾਣਾ ਵੀ ਕਿੱਥੇ ਖੜਾ ਕੋਈ ਆਦਮੀ ਇਵੇਂ ਗ੍ਰੰਥਾਂ 'ਚ ਪਤਾ ਲੱਗਦਾ ਗੁਰਬਾਣੀ 'ਚ ਲੋਕਾਂ ਨੇ ਪਛਾਣਿਆ ਨਾ ਵੀ ਉੱਚੀ ਗੱਲ ਹੈ ਇਹ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਤਿ ਧਾਮ ਇਹ ਤਾਂ ਗੁਰ ਗੋਬਿੰਦ ਆਰਾਧੀ ਹੈ ਚੇਤੀ ਤਤੇ ਨੂੰ ਸਿਹਾਰੀ ਹੈ ਚੇਤ ਕੇ ਜਾ ਕੇ ਸੰਤ ਜਨਾ ਮਿਲ ਪਾਈ ਜਾ ਕੇ ਆਰਾਧੀ ਹੈ ਜੇ ਸਹਿਜ ਬਰੋਬੋ ਸਹਿਜ ਦਾ ਮਤਲਬ ਜਾਗੜਾ ਹੀ ਹੁੰਦਾ ਉਤੇ ਸਹਿਜ ਲਿਖਦਾ ਇੱਥੇ ਚੇਤ ਲਿਖਦਾ ਫਰਕ ਹੀ ਉਹਦਾ ਸਹਿਜ ਲਿਖਦਾ ਸਹਿਜ ਦਾ ਮਤਲਬ ਵੀ ਜਾਗਣਾ ਚੇਤ ਦਾ ਮਤਲਬ ਜਾਗਣਾ ਚੇਤ ਰੇ ਚੇਤ ਅਚੇਤ ਬਹਾ ਪਸ਼ੂ ਤੂੰ ਅਚੇਤ ਸੁਤਾ ਪਿਆ ਚੇਤ ਚੇਤ ਰੇ ਚੇਤ ਅਚੇਤ ਬਹਾ ਪਸ਼ੂ ਅੰਤ ਕੀ ਬਾਹਰ ਅਕੇਲੋ ਹੀ ਜਾਇ ਹੈ ਤਦਬਾ ਜਗਨ ਨੇ ਇਹ ਗੱਲ ਕਰ ਰਹੇ ਇਸੇ ਦੀ ਵਿਆਖਿਆ ਕਰ ਰਹੇ ਨੇ ਓਏ ਆਰਾਧਨਾ ਕਰਦੀ ਹੈ ਜਾਗ ਕੇ ਕਰ ਤੂੰ ਸੁੱਤਾ ਪਿਆ ਤਾਂ ਹੀ ਦੀ ਗੁਰਬਾਣੀ ਸਮਝ ਆਉਂਦੀ ਚੇਤਰੇ ਮਨ ਚੇਤ ਕਿਉਂ ਗਾ ਹੋਵੇ ਆਨੰਦ ਘਣਾ ਹੋਵੇ ਆਨੰਦ ਘਣਾ ਫੇਰ ਗੁਰਬਾਣੀ ਜੋ ਆਨੰਦ ਘਣਾ ਆਊਗਾ ਜਦੋਂ ਚੇਤਿਆ ਨੂੰ ਪਤਾ ਲੱਗਿਆ ਫਿਰ ਕਾ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਫਿਰ ਪ੍ਰਾਪਤੀ ਹੋਈ ਨਾ ਕੁਛ ਜਾਗਦੇ ਨੂੰ ਪਤਾ ਲੱਗਿਆ ਨਾ ਸਵਾਦ ਦਾ ਟੇਸਟ ਦਾ ਟੇਸਟ ਦਾ ਜਾਗ ਕੇ ਆਇਆ ਵੀ ਉਹ ਹੂਝ ਮੇਰੇ ਕੀ ਹੈ ਡੀਏ ਇਹ ਟੇਸਟੀ ਚੀਜ਼ ਸੱਚ ਦਾ ਸਵਾਦ ਹੈ ਜ਼ਿਆਦਾ ਆਇਆ ਜਾ ਜਾਗਿਆ ਸੱਚ ਦਾ ਮਿਠਾਸ ਹੈ ਜਦ ਪਤਾ ਲੱਗਿਆ ਜਾ ਜਾਗਿਆ ਜਾਗੇ ਨੂੰ ਸੱਚ ਮਿੱਠਾ ਲੱਗਦਾ ਦੂਜਾ ਨੂੰ ਸੱਚ ਕੌੜਾ ਲੱਗਦਾ ਜਿਹੜਾ ਜਾਗਦਾ ਨਹੀਂ ਉਹਨੂੰ ਕੌੜਾ ਲੱਗਦਾ ਬੁਰਾ ਲੱਗਦਾ ਸੱਚ ਇਸੇ ਕਰਕੇ ਗੁਰਬਾਣੀ ਸੁਣ ਕੇ ਰਾਜੀ ਨਹੀਂ ਕਥਾਵਾਂ ਸੁਣ ਕੇ ਰਾਜੀ ਨੇ ਗੁਰਦੁਆਰਿਆਂ ਜੀ ਜਿਹੜੇ ਝੂਠ ਦੇ ਆਧਾਰ ਤੇ ਸਾਖੀਆਂ ਬਣਾਈਆਂ ਹੋਈਆਂ ਨਾ ਜੀ ਤੋਂ ਕੋਈ ਲੋਕੋ ਮਿਲਦਾ ਗੁਰਬਤ ਤੋਂ ਵਿਰੋਧੀ ਨੇ ਗੱਲਾਂ ਉਹ ਚੰਗੀਆਂ ਲੱਗਦੀਆਂ ਗੁਰਦੁਆਰੇ ਚ ਉਹ ਕਹਿੰਦਾ ਉਹ ਸੁਣੋ ਟੁੱਟੇ ਸੀ ਉਹਨਾਂ ਦਾ ਬਣਿਆ ਹੈ ਸੱਚ ਬੁਰਾ ਲੱਗਦਾ ਸੱਚ ਦਾ ਪ੍ਰਬੰਧਕਾਂ ਨੂੰ ਬੁਰਾ ਲੱਗਦਾ ਕਹਿੰਦੇ ਸਾਨੂੰ ਕਹਿੰਦੇ ਨੇ ਨਾ ਸੰਤ ਜਣਾ ਮਿਲ ਪਾਈ ਹੈ ਰਸਨਾ ਨਾਮ ਭਣਾ ਸੰਤ ਜਣਾ ਮਿਲ ਪਾਈ ਹੈ ਰਸਨਾ ਨਾਮ ਭਲਾ ਸੰਤ ਜਨਾਂ ਨਾਲ ਮਿਲ ਕੇ ਉਹ ਰਸਨਾ ਮਿਲਦੀ ਹੈ ਬੋਲਣ ਸ਼ਕਤੀ ਨੂੰ ਰਸਨਾ ਕਹਿੰਦੇ ਨੇ ਬੁੱਧ ਨੂੰ ਰਸਨਾ ਕਹਿੰਦੇ ਨੇ ਅਸਲ 'ਚ ਰਸਨਾ ਬੁੱਧੀ ਹੈ ਉਹ ਜੀਵ ਥੋੜੀ ਰਸਨਾ ਬੋਲਣ ਅਕਲ ਨਹੀਂ ਹੈ ਬੋਲਣ ਜੀਵ ਨੇ ਬੇਅਕਲ ਦੀ ਗੱਲ ਔਰ ਅਕਲਮੰਦ ਦੀ ਗੱਲ ਕਿਉਂ ਫਰਕ ਹੁੰਦਾ ਜੀਵ ਤੇ ਇੱਕੋ ਜਿਹੀ ਹੁੰਦੀ ਉਹ ਆਦਮੀ ਬੇਸਮਝੀ ਨਾਲ ਗੱਲ ਕਰਦਾ ਉਹ ਆਦਮੀ ਸਮਝ ਦੀ ਗੱਲ ਕਰਦਾ ਸਮਝ ਕੇ ਕਰਦਾ ਕਹਿੰਦਾ ਵੀ ਹਾਂ ਮੈਂ ਸਮਝਿਆ ਨਹੀਂ ਸੀ ਸਾਰੀ ਗੱਲ ਆਹੀ ਹੈ ਜੀਵ ਤਾਂ ਹੋਈ ਹੈ ਬਦਲ ਕਿਉਂ ਗਿਆ ਬਦਲਦਾ ਬੁੱਧੀ ਨਿਰਦਲੀ ਨੇ ਵੀ ਮੈਂ ਤਾਂ ਵੀ ਇਹਨੂੰ ਆਦਮੀ ਚੰਗਾ ਬੰਦਾ ਤਾਂ ਚੰਗਾ ਦਾ ਹੈ ਨਹੀਂ ਇਹ ਕਹਿੰਦੇ ਜਾਤਾ ਤੂੰ ਉਹਨੂੰ ਚੰਗਾ ਕਹਿੰਦਾ ਯਾਰ ਪਤਾ ਨਹੀਂ ਸੀ ਯਾਰ ਪਤਾ ਕਿਹਨੂੰ ਲੱਗਿਆ ਜਵਾਨ ਨੂੰ ਪਤਾ ਲੱਗਿਆ ਤੈਨੂੰ ਪਤਾ ਲੱਗਿਆ ਜਵਾਨ ਤਾਂ ਕੀ ਜਿੰਨੂੰ ਮਰਜ਼ੀ ਤੁਸੀਂ ਕਮਾ ਲਓ ਤੇ ਵਿਚਾਰੀ ਕੀ ਕਰਦੀ ਹੈ ਉਹ ਜਿਹੜੇ ਜਵਾਨ ਨੂੰ ਰਸਣਾ ਕਹਿਣ ਲੱਗ ਗਏ ਉਹ ਬਦਦਮਾਗ ਤੇ ਉਹਨਾਂ ਨੂੰ ਕਿਹਾ ਪੱਥਰ ਉਹ ਪੱਥਰ ਨੇ ਪਸ਼ੂ ਰਹੇ ਹੋ ਆ ਜਿਹੜੇ ਸੰਤ ਤੁਰੇ ਫਿਰਦੇ ਸਾਰੇ ਪੱਥਰ ਔਰ ਪਸ਼ੂ ਨੇ ਜੀਵ ਨੂੰ ਰਸਣਾ ਕਹੀ ਜਾਂਦੇ ਇਹ ਰਸਣਾ ਕਿਵੇਂ ਹੋਗੀ ਰਸਨਾ ਨੂੰ ਤਾਂ ਸੰਬੋਧਨ ਹੈ ਇਹ ਰਸਨਾ ਤੂੰ ਅੰਦਾਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਪਿਆ ਜੀਵ ਨੂੰ ਲੱਗਦੀ ਹੁੰਦੀ ਹੈ ਪਿਆ ਜੀਵ ਨੂੰ ਲੱਗਦੀ ਹੈ ਪਿਆਸ ਤਾਂ ਚੇਤਨ ਮਹਿਸੂਸ ਕਰ ਰਿਹਾ ਮੈਂ ਵਰਤਾ ਜਾਂਦਾ ਪਿਆਸ ਹੈ ਸਾਰੇ ਸਰੀਰ ਤੇ ਪਾਣੀ ਸੁੱਕਦਾ ਜਾਂ ਸੁੱਕਦਾ ਅੱਖਾਂ ਚੋਂ ਵੀ ਸੁੱਕਦਾ ਸਭ ਤੋਂ ਪਹਿਲਾਂ ਪਾਣੀ ਅੱਖ ਚ ਆਉਂਦਾ ਜਾਂ ਪੀਂਦਾ ਘੁੱਟ ਪਹਿਲੀ ਨਾਲ ਅੱਖ ਚ ਪਾਣੀ ਆ ਜਾਂਦਾ ਜੇ ਕੋਈ ਪਿਆਸ ਘਟਦੀ ਹੈ ਤਾਂ ਅੱਖਾਂ ਦੇ ਵਿੱਚ ਪਾਣੀ ਜਿਹੜਾ ਹੈ ਸਭ ਤੋਂ ਪਹਿਲਾਂ ਆਉਂਦਾ ਪੀਣ ਦੀ ਸਾਰ ਅੱਖ ਜਾਉਂਦਾ ਅੱਖ ਚੋਂ ਪਤਾ ਲੱਗਦਾ ਪਾਣੀ ਪੀ ਲਿਆ ਸਭ ਤੋਂ ਪਹਿਲਾਂ ਅੱਖ ਜਾਉਂਦਾ ਪਾਣੀ ਉਹਦੀ ਸਾਰੇ ਚੇਤਨਾ ਇੱਥੇ ਬੈਠਾ ਸਭ ਤੋਂ ਜ਼ਿਆਦਾ ਉਹਦਾ ਅੱਖ ਦੇ ਵਿੱਚ ਚੇਤਨ ਦਾ ਅਸਰ ਹੈ ਕਈ ਤਾਂ ਇਹ ਮੰਨਦੇ ਨੇ ਕਿ ਅੱਖਾਂ ਨਹੀਂ ਚੇਤਨਾ ਪ੍ਰਵੇਸ਼ ਕਰਦੀ ਹੈ ਸਿਰ ਚ ਅੱਖਾਂ ਨਹੀਂ ਬਾਹਰ ਨਿਕਲਦੀ ਇਹ ਗੱਲ ਗਲਤ ਹੈ ਵੈਸੇ ਗੁਰਮਤ ਬੰਦੀ ਹੈ ਇਸ ਗੱਲ ਗੁਰਮਤ ਨਹੀਂ ਬੰਦੀ ਹੋਰ ਮਤਾਂ ਦੀ ਗੱਲ ਕਰਦੇ ਕਹਿੰਦੇ ਅੱਖਾਂ ਨਹੀਂ ਪ੍ਰਵੇਸ਼ ਹੁੰਦੀ ਹੈ ਚੇਤਨਾ ਅੱਖਾਂ ਹੀ ਬਾਹਰ ਨਿਕਲਦੀ ਇਹ ਗੱਲ ਨਹੀਂ ਕਿਉਂਕਿ ਉਹ ਚੇਤਨਾ ਨੂੰ ਜ਼ਿਆਦਾ ਅੱਖਾਂ ਦੇ ਵਿੱਚ ਅਸਰ ਹੁੰਦੇ ਨੇ ਕਹਿਣ ਦਾ ਮਤਲਬ ਇਹ ਬੁਲਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਲਾ ਸੰਤ ਜਨਾ ਮਿਲ ਪਾਈਐ ਰਸਨਾ ਇੱਥੇ ਕੁਬਾ ਲਾਉਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਲਾ ਹਾਂ ਜਿਹਦਾ ਨਾਮ ਭਲਾ ਜਿਹਦਾ ਨਾਮ ਬੋਲਣਾ ਸੰਤ ਜਨਾ ਤੋਂ ਮਿਲਦੀ ਹੈ ਰਸਨਾ ਉਹ ਬੁੱਧੀ ਉਹ ਬੁੱਧੀ ਉਹ ਤਾਂ ਹੀ ਦਾ ਨਾਮ ਬੋਲੂਗਾ ਨਾਮ ਦਾ ਸੱਚ ਬੋਲਣਾ ਉਹ ਮਿਲਿਆ ਕਿਥੋਂ ਸੱਚ ਬੋਲਣ ਦੀ ਅਕਲ ਕਿੱਥੋਂ ਮਿਲੀ ਸੰਤ ਸਾਜਨ ਭੈ ਸਰਸੇ ਸੰਤ ਜਨਾ ਮਿਲ ਪਾਈਏ ਰਸਨਾ ਨਾਮ ਪੜਾ ਨਾਮ ਪੜਾ ਪੜਨ ਦੀ ਫਰਕ ਹੈ ਨਾ ਉਹ ਵਿਦਵਾਨਾਂ ਦਾ ਤਾਂ ਪੜਾਈ ਵੀ ਦਰਸਤ ਨਹੀਂ ਹੋਈ ਹੁਣ ਤੇ ਇਹਨਾਂ ਤੇ ਅਰਥਾਂ ਦਾ ਅਰਥ ਦਾ ਆਪੇ ਆ ਜਾਂਦੇ ਦੇਖੋ ਸੰਥਿਆ ਬਿਨਾਂ ਅਰਥਾਂ ਦੇ ਸੰਥਿਆ ਕਿਵੇਂ ਕਰ ਲਓਗੇ ਤੁਸੀਂ ਸੰਥਿਆ ਵੀ ਅਰਥਾਂ ਦੇ ਨਾਲ ਆਉਣੀ ਹੈ ਪਾਠ ਬੋਧ ਪਾਠ ਬੋਧ ਰੋਲਾ ਪਾਈ ਜਾਂਦੇ ਨੇ ਅਰਥ ਬੋਧ ਤੇ ਬਿਨਾ ਪਾਠ ਬੋਧ ਹੋ ਨਹੀਂ ਸਕਦਾ ਉਥੇ ਦਮਦਮਾ ਜਦੋਂ ਉਹਨਾਂ ਨੇ ਕਰਾਇਆ ਪਾਠ ਬੋਧ ਸਮਾਲ ਉਹ ਜਾਇਦਾਰ ਸੀ ਆਪਣਾ ਕੀ ਦੋਹਾ ਇਹਦਾ ਕੇਵਲ ਸਿੰਘ ਕੇਵਲ ਸਿੰਘ ਮੈਂ ਪੁੱਛਿਆ ਵੀ ਗੱਲ ਸੁਣ ਤੂੰ ਪਾਠ ਬੋਧ ਦਾ ਦਬੋਲਾ ਬੰਦੀ ਫਿਰਦਾ ਮੈਂ ਚੰਡਾ ਚੱਕੀ ਅਰਥ ਬੋਧ ਬਿਨਾ ਪਾਠ ਬੋਧ ਕਿਵੇਂ ਹੋ ਜੂ ਕਹਿੰਦਾ ਤਾਂ ਮੈਨੂੰ ਪਤਾ ਮੇਰਾ ਤਾਂ ਰੱਬ ਹੈ ਮੈਂ ਤਾਂ ਆਪਣੀ ਸ਼ਕਤੀ ਦਿਖਾਉਣੀ ਸੀ ਤੁਹਾਨੂੰ ਤਾਂ ਸੱਦਿਆ ਸੀ ਉਹਨੂੰ ਕੱਢ ਦੇਣਾ ਸੀ ਨਹੀਂ ਇਹਨਾਂ ਨੇ ਪ੍ਰੈਸ਼ਰ ਪਾਇਆ ਸੀ ਮੇਰੇ ਤਾਂ ਕਹਿੰਦਾ ਤਾਂ ਮੈਨੂੰ ਪਤਾ ਇਸ ਗੱਲ ਦਾ ਚਲ ਮੈਂ ਤਾਂ ਠੀਕ ਆਪਣੀ ਬਜਾਲਾ ਰੁਕੜੂਗੀ ਤੂੰ ਵੀ ਵੀ ਅਰਥੇ ਨਹੀਂ ਆਉਂਦੇ ਤੁਸੀਂ ਪਾਠ ਬਹੁਤ ਕਿਵੇਂ ਠੀਕ ਕਰ ਲੋਗੇ ਬਸ ਸਭ ਪਖੰਡਵਾਦ ਹੈ ਕੁਝ ਨਹੀਂ ਹੈ ਨਾ ਕੋ ਕਿਸੇ ਨੂੰ ਕੋਈ ਲਖਣ ਭਗਤੀ ਬਣਾਈ ਫਿਰਦਾ ਕੋਈ ਕੁਸ ਬਣਾਈ ਫਿਰਦਾ ਪਖੰਡ ਜਿਨੀ ਪਾਇਆ ਪ੍ਰਭਾਪਣਾ ਆਏ ਤਿਸੇ ਗਣਾ ਪਰ ਜਿੰਨੇ ਆਪਣੇ ਬੋਲ ਦਾ ਆਪਣੇ ਬੋਲ ਨਾਲ ਜਿਹੜੇ ਜੁੜ ਗਿਆ ਜਿਹਨੇ ਆਪਣਾ ਮੂਲ ਪਾ ਲਿਆ ਪਛਾਣ ਲਿਆ ਮਨ ਤੂੰ ਜੋ ਸਰੂਪ ਆਪਣਾ ਮੂਲ ਪਛਾਣ ਆਏ ਸੇ ਗਣਾ ਉਹ ਸਮਝੋ ਉਹਦਾ ਆਉਣਾ ਸਫਲ ਹੋ ਗਿਆ ਉਹਨੂੰ ਗਣਾ ਗਿਆ ਆਇਆ ਜਨਮ ਲਿਆ ਬਾਕੀਆਂ ਦਾ ਜਨਮ ਜਨਮ ਨਹੀਂ ਗਣਨ ਦੀ ਲੋੜ ਉਹਨਾਂ ਦੀ ਉਹ ਗਣਤੀ ਹੈ ਜਨਮ ਦੀ ਜਿਨ੍ਹਾਂ ਨੇ ਕੁਝ ਆਪਣਾ ਸਮਾਰਿਆ ਬਾਕੀ ਦਾ ਕੀ ਜੇ ਆਏ ਹੋ ਨਾ ਇੱਕ ਕਹਿਣਾ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਲੈ ਲਓ ਹੁਣ ਇੱਥੇ ਦਾ ਕਹਤਾ ਖਿਰ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਹੁਣ ਉੱਥੇ ਜੇ ਆਪਾਂ ਚੇਤ ਦੇ ਅਰਥ ਚੇਤ ਦੇ ਕਰ ਲੈਂਦੇ ਬਾਕੀ ਮਿੰਟਾਂ ਦਾ ਨਾਰਾਧਨਾ ਕਰਦੇ ਆ ਇੱਥੇ ਕਾਪਾ ਬਹਿ ਗਿਆ ਸੀ ਇੱਥੇ ਹੀ ਰੋਕਦਾ ਸੀ ਆ ਕੇ ਇੱਥੇ ਗੱਡੀ ਅੜ ਗਈ ਸੀ ਕਿ ਅਸੀਂ ਉਹ ਅਰਥ ਗਲਤ ਨਾ ਕਰ ਦਈਏ ਤਾਂ ਇਧਰ ਲੈ ਕੇ ਗਏ ਨੇ ਉੱਥੇ ਵੀ ਉਲਟੇ ਰਾਹ ਪੈਣਗੇ ਇੱਥੇ ਆ ਕੇ ਬ੍ਰੇਕ ਲੱਗ ਜੂ ਗਾਂ ਰਸਤਾ ਬੰਦ ਹੈ ਜਾਓ ਕਿਧਰ ਨੂੰ ਜਾਂਦੇ ਹੋ ਆਹ ਦਾ ਬਾੜ ਖੜਾ ਕਰਤਾ ਬਾਬਦੂੜ ਦੇਖੋ ਗਲਤੀ ਕਿੱਥੋਂ ਕਰਕੇ ਆਏ ਇਸ ਕਰਕੇ ਗੁਰਬਾਣੀ ਇਸ ਤਰੀਕੇ ਨਾਲ ਲਿਖੀ ਹੋਈ ਹੈ ਰਾਹ ਕੋਈ ਨਹੀਂ ਹੈ ਛੱਡਿਆ ਹੋਇਆ ਪਰ ਮੂਰਖਾਂ ਨੇ ਰਾਹ ਤੇ ਕੀ ਲੈਣਾ ਇਹਨਾਂ ਨੇ ਕਿਹਾ ਬਾਹਰ ਨਿਕਲ ਰਾਹ ਉਹ ਹੁੰਦਾ ਜਿਹਨੇ ਸੱਚਖੰਡ ਪਹੁੰਚਣਾ ਹੋਵੇ ਜਿਹਨੇ ਰਹਿਣਾ ਹੀ ਵਿੱਚ ਹੈ ਇਧਰ ਰਾਹ ਮੁੜ ਗਿਆ ਇਹਨੂੰ ਮੁੜ ਗਿਆ ਇਧਰ ਮੁੜ ਗਿਆ ਇਹਨੂੰ ਮੁੜ ਗਿਆ ਉਹ ਤਾਂ ਉੱਥੇ ਘੁੰਮਣ ਫਿਰਦਾ ਜਿਨ੍ਹਾਂ ਨੇ ਬਾਹਰ ਦਾ ਰਾਹ ਦੇਖਣਾ ਹੈ ਉਹਨਾਂ ਨੂੰ ਲੋੜ ਹੈ ਇਹਨਾਂ ਨੂੰ ਕੀ ਹੈ ਇੱਕ ਬੰਦੀ ਦਾ ਸਹਿਰੂ ਕਰਦੇ ਦੂਈ ਦੇ ਨੂੰ ਕਰਦੇ ਤੀ ਦੇ ਰੂ ਕਰਦੇ ਚੌਥੀ ਦੇ ਰੂ ਕਰਦੇ ਆ ਟਿਕੇ ਕੀਤੇ ਹੋਏ ਨੇ ਉਹਦੇ ਇਹ ਹੀ ਪ੍ਰਚਾਰ ਹੋ ਰਿਹਾ ਇਹ ਤਾਂ ਇੱਕ ਲੜੀ ਹੈ ਅਕਥ ਕਥਾ ਹੈ ਕਥਾ ਜੇ ਥੋੜੀ ਹੁੰਦਾ ਕਥਾ ਤਾਂ ਕਿਸੇ ਕੰਢੇ ਤੋਂ ਗੱਲ ਸ਼ੁਰੂ ਕਰਕੇ ਕਿਸੇ ਕੱਢੇ ਲਾਈ ਦੀ ਹੁੰਦੀ ਹੈ ਤੋਂ ਗੱਲ ਸ਼ੁਰੂ ਹੁੰਦੀ ਹੈ ਕਦੇ ਜਾ ਕੇ ਉਹਦਾ ਐਂਡ ਹੁੰਦਾ ਹੈ ਕੋਈ ਉਹ ਜੇ ਗੱਲ ਦੱਸੀ ਹੁੰਦੀ ਹੈ ਖੁਲਾਸਾ ਕੀਤਾ ਹੁੰਦਾ ਠੀਕ ਹੈ ਜੀ ਕੋਈ ਵੀ ਖੁਲਾਸਾ ਨਹੀਂ ਹਾਂਜੀ ਇੱਕ ਖੇਣ ਤਿਸ ਬਿਨ ਜੀਵਣਾ ਫਿਰਥਾ ਜਨਮ ਜਾਣਾ ਜਦ ਕਿ ਜ਼ਿੰਦਗੀ ਦੇ ਵਿੱਚ ਖੇਣ ਵੀ ਜਿਹੜਾ ਜੀਵਨ ਉਹ ਤੇ ਬਿਨ ਆਪਣੇ ਬੋਲ ਨਾਲ ਜੁੜੇ ਤੇ ਬਿਨ ਜਿਹੜਾ ਜੀਆ ਹੋਇਆ ਜੀਵਨ ਵਰਥਾ ਚਲਾ ਗਿਆ ਉਹ ਸਾਸ ਵਰਥਾ ਚਲੇ ਗਏ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ ਜਿਹੜਾ ਜਲ ਵਿੱਚ ਵੀ ਹੈ ਥਲ ਵਿੱਚ ਵੀ ਹੈ ਮਰੀਅਲ ਧਰਤੀ ਵਿੱਚ ਵੀ ਹੈ ਰਵਿਆ ਵਿੱਚ ਬਣਾ ਪੂਰਿਆ ਹੋਇਆ ਸਾਰੇ ਜਗ੍ਹਾ ਉਹ ਕੀ ਪੂਰਾ ਹੁਕਮ ਹੈ ਹੋ ਰਵਿਆ ਵਿੱਚ ਬਣਾ ਬਣਾ ਦੇ ਵਿੱਚ ਹਾਲਾਂਕਿ ਬਨਸਪਤੀ ਵਿੱਚ ਵੀ ਹੈ ਹਰ ਜਗ੍ਹਾ ਜਿਹੜਾ ਸਰ ਵਿਆਪਕ ਹੈ ਸੋ ਪ੍ਰਭ ਚਿਤਨਾ ਆਵੇ ਉਹ ਚਲੋ ਉਹ ਤਾਂ ਹੋ ਸਕਦਾ ਭੁੱਲ ਸਕਦਾ ਜਿਹੜਾ ਤੁਹਾਨੂੰ ਕਿਤੇ ਹੋਵੇ ਨਾ ਤਾਂ ਹਰ ਜਗ੍ਹਾ ਹੈ ਸੋ ਪ੍ਰਭ ਜਿਤਨਾ ਆਵੇ ਕਿਤਨਾ ਦੁੱਖ ਗਾਣਾ ਕਿੰਨਾ ਦੁੱਖ ਦੀ ਗੱਲ ਹੈ ਜਿਹਨੂੰ ਸਰਵਿਆਪੀ ਮੰਨਦੇ ਹੋ ਉਹ ਹੀ ਤੁਹਾਨੂੰ ਚੇਤਾ ਨਹੀਂ ਆਇਆ ਕਦੇ ਚੇਤਾ ਨਹੀਂ ਰਿਹਾ ਉਹਦਾ ਚੇਤਾ ਤਾਂ ਉਹਦਾ ਰਹੇ ਜਿਹੜਾ ਕਦੇ ਦੇਖਿਆ ਨਾ ਹੋਵੇ ਕਿਤੇ ਮਿਲਿਆ ਨਾ ਹੋਵੇ ਹਰ ਜਗ੍ਹਾ ਆਤਮਾ ਜਿੱਤੇ ਆਤਮਾ ਤੋਂ ਹੁਕਮੀ ਨਾਲ ਜਿੱਤੇ ਆਤਮਾ ਉਥੇ ਪ੍ਰਾਤਮਾ ਵੀ ਨਾਲ ਜਿੱਤੇ ਪ੍ਰਾਤਮਾ ਤੇ ਹੁਕਮ ਵੀ ਨਾਲ ਹਰ ਜਗ੍ਹਾ ਹੀ ਹੈ ਤੇ ਤੇਰੇ ਅੰਦਰ ਨਹੀਂ ਬਾਹਰ ਤਾਂ ਹੈ ਆਪਣੇ ਅੰਦਰ ਵੀ ਸਾਰਿਆਂ ਦੇ ਵਿੱਚ ਵੀ ਉਹੀ ਹੈ ਉਹੀ ਤੇਰੇ ਚਿੱਤੇ ਦੀ ਕਿਤਨਾ ਬਾਹਰ ਨੂੰ ਝਾਕਦੇ ਹੋ ਉਹ ਦਰਸ ਆਉਦੇ ਸਭ ਦੇ ਬਾਹਰ ਨੂੰ ਜਾਗਦੇ ਆ ਮਾਇਆ ਮਾਇਆ ਦੀਦੀ ਆ ਬਾਕੀ ਦੀਦਾ ਕੋਈ ਨਹੀਂ ਮਾਇਆ ਦੇਖ ਆ ਮਾਇਆ ਦੀ ਛਾਪੇ ਪੈਦਾ ਹੋ ਜਾਂਦੀ ਹੈ ਕਿਤਨਾ ਹੋਰ ਫੜ ਲੈ ਕਿਤਨਾ ਦੁੱਖ ਕਰਨਾ ਕਿੰਨਾ ਦੁੱਖ ਬੁਝਿਆ ਜਾਣਾ ਚਾਹੀਦਾ ਹੈ ਗਿਣਿਆ ਜਾਣਾ ਚਾਹੀਦਾ ਹੈ ਕਿੰਨੀ ਦੁੱਖ ਦੀ ਗੱਲ ਹੈ ਜਿਨੀ ਰਾਵਿਆ ਸੋ ਪ੍ਰਭੂ ਤੇਨਾ ਭਾਗ ਮਣਾ ਬਣਾ ਬਣਾ ਬਹੁਤਾ ਬਣਾ ਮੂਹ ਜਿਵੇਂ ਆਪਾਂ ਕਹਿੰਦੇ ਹਾਂ ਬਣਾ ਮੂੰਹ ਜਿਨੀ ਰਾਵਿਆ ਸੋ ਪ੍ਰਭੂ ਜਿਨ੍ਹਾਂ ਨੇ ਉਹ ਪ੍ਰਭੂ ਨੂੰ ਰਾਵ ਲਿਆ ਸਪਰਸ਼ ਕਰ ਲਿਆ ਜਿਹੜੇ ਉਹਦੇ ਚ ਨਾਲ ਇੱਕਮਿਕ ਹੋ ਕੇ ਰਹਿੰਦੇ ਨੇ ਇੱਕਮਿਕ ਹੋ ਕੇ ਰਹਿਣਾ ਰਾਵਿਆ ਸੋ ਪ੍ਰਭੂ ਜਿਹੜੇ ਆਪਣੇ ਮੂਲ ਨਾਲ ਇੱਕ ਹੋ ਕੇ ਰਹਿੰਦੇ ਨੇ ਸ਼ਬਦ ਨਾਲ ਮਿਲ ਕੇ ਰਹਿੰਦੇ ਨੇ ਸੋ ਸ਼ਬਦ ਨਾਲ ਜਿਹਨਾਂ ਦੀ ਮਿਲੀ ਰਹਿੰਦੀ ਹੈ ਇਹਨਾਂ ਭਾਗ ਮਣਾ ਉਹਨਾਂ ਦੇ ਕਿੰਨੇ ਭਾਗ ਨੇ ਦੱਸੇ ਨਹੀਂ ਜਾ ਸਕਦੇ ਅਥਾ ਭਾਗ ਨੇ ਉਹਨਾਂ ਦੇ ਉਹਨਾਂ ਦੇ ਭਾਗ ਲਿਮਟ ਤੋਂ ਪਰੇ ਹੀ ਨੇ ਕਿੰਨੇ ਭਾਗਾਂ ਦੀ ਦੱਸੇ ਨਹੀਂ ਜਾ ਸਕਦੇ ਬੋਲੋ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਣਾ ਨਾਨਕ ਕਹਿੰਦਾ ਹਰ ਦਰਸ਼ਨ ਨੂੰ ਤਾਂ ਮੇਰਾ ਵੀ ਮਨ ਲੋਚਦਾ ਇਹੀ ਮੇਰੇ ਮਨ ਦੇ ਵਿੱਚ ਪਿਆਸ ਹੈ ਮੇਰਾ ਵੀ ਉਸੇ ਹਰ ਦੇ ਦਰਸ਼ਨ ਨੂੰ ਮਨ ਲੋਚਦਾ ਹੈ ਮੇਰੇ ਮਨ ਵਿੱਚ ਵੀ ਉਸੇ ਦੇ ਦਰਸ਼ਨ ਦੀ ਇੱਛਾ ਹੈ ਨਾਨਕ ਪਿਆਸ ਮਣਾ ਨਾਨਕ ਕਹਿੰਦਾ ਉਸੇ ਦੀ ਪਿਆਸ ਹੈ ਮੇਰੇ ਮਨ ਵਿੱਚ ਹੋਰ ਕੋਈ ਪਿਆਸ ਹੈ ਨਹੀਂ ਇਹਦੀ ਮਾਇਆ ਦੀ ਤ੍ਰਿਸ਼ਨਾ ਮਾਇਆ ਦੀ ਪਿਆਸ ਨੂੰ ਤ੍ਰਿਸ਼ਨਾ ਕਹਿੰਦੇ ਹੋਰ ਕਿਸੇ ਜੀ ਦੀ ਭੁੱਖ ਨਹੀਂ ਹੈ ਪਿਆਸ ਨਹੀਂ ਹੈ ਉਸੇ ਦੇ ਦਰਸ਼ਨ ਦੀ ਪਿਆਸ ਹੈ ਤੁਸੀਂ ਜੇਤੀ ਮਲਾਇ ਸੋ ਪ੍ਰਭੂ ਤਿਸ ਕੈ ਪਾਏ ਲਗਾ ਜੇਤੀ ਮਲਾਇ ਸੋ ਪ੍ਰਭੂ ਜੇ ਜਾਗਰਤ ਹੋਈ ਆਤਮਾ ਨੂੰ ਸੋ ਪ੍ਰਭੂ ਬੁਲਾ ਦੇਵੇ ਕੋਈ ਬੁਲਾਏ ਬਿਲੇ ਨਹੀਂ ਬੁਲਾਏ ਸੋ ਪ੍ਰਭੂ ਪਰ ਉਧਰ ਤਾਂ ਆਦਮੀ ਜਾਗਰੂਕ ਅਵਸਥਾ 'ਚ ਹੋਵੇ ਉਧਰ ਤਾਂ ਮੈਨੂੰ ਪਿਆਸ ਲੱਗੀ ਹੋਈ ਹੈ ਜਿਹਨੂੰ ਪਿਆਸ ਲੱਗੀ ਹੋਈ ਹੈ ਜਾਗਰੂਕ ਹੈ ਜਿਹਨੇ ਦੂਜੀ ਛੱਡ ਦਿੱਤੀ ਭੁੱਖ ਮਾਇਆ ਦੀ ਭੁੱਖ ਨਾਮ ਦੀ ਹੈ ਉਹ ਜਾਗਰੂਕ ਨੂੰ ਚੇਤੇ ਕਰਦੇ ਚੇਤੇ ਤਾਂ ਹੈ ਬੁਲਾਏ ਸੋ ਪ੍ਰਭੂ ਪਰ ਉਹਨੂੰ ਉਹ ਚੀਜ਼ ਦੇ ਦੇਵੇ ਉਹਦੀ ਪਿਆਸ ਮਿਟਾ ਦੇਵੇ ਤਿਸਕੇ ਪਾਏ ਲੱਗਾ ਉਹਦੇ ਪਿੱਛੇ ਮੈਂ ਲੱਗਣ ਨੂੰ ਤਿਆਰ ਹਾਂ ਉਹਦੀ ਗੱਲ ਹਰ ਗੱਲ ਮੰਨਣ ਨੂੰ ਤਿਆਰ ਹਾਂ ਉਹਦੇ ਪਾਏ ਲੱਗਣਾ ਯਾਨੀ ਆਪਣੀ ਤਾਂ ਗੱਲ ਉਹਨਾਂ ਨੇ ਤਾਂ ਕੀਤੀ ਹੈ ਨਾ ਉਹਦੇ ਪਾਏ ਲੱਗਣਾ ਚਾਹੀਦਾ ਹੈ ਸਿੱਖਾਂ ਨੂੰ ਉਪਦੇਸ਼ ਹੈ ਸਾਨੂੰ ਵੀ ਉਹ ਜਿਹੜਾ ਨਾਮ ਦੀ ਪਿਆਸ ਬਟਾਉਣ ਵਾਲਾ ਉਹਦੇ ਪਿੱਛੇ ਲੱਗੀਦਾ ਹੋਰ ਜਿਹੜਾ ਵਾਇਆ ਦੇ ਗੱਫੇ ਰਵੇ ਨਾ ਹੋਰ ਅਸਾਂ ਪੂਰੀਆਂ ਕਰੇ ਉਹਦੀ ਗੱਲ ਨਹੀਂ ਸੁਣਨੀ ਚਾਹੀਦੀ ਉਹਦੇ ਦੂਰ ਰਹੋ ਸਾਖਤ ਹੁੰਦਾ ਉਹ ਇਸ ਗੱਲ ਦੀ ਅਰਦਾਸ ਸਾਡੇ ਨਹੀਂ ਹੋ ਰਹੀ ਸਿੱਖੀ 'ਚ ਨਾ ਕੋਈ ਮੰਗ ਰਿਹਾ ਨਾ ਕੋਈ ਦੇ ਰਿਹਾ ਨਾ ਕੋਈ ਦੀ ਅਰਦਾਸ ਕਰਵਾ ਰਿਹਾ ਨਾ ਕੋਈ ਇਹਦੇ ਵਾਸਤੇ ਖੰਡ ਪਾਠੇ ਕਰਾ ਰਿਹਾ ਖੰਡ ਪਾਠ ਕਰਾਉਂਦੇ ਨੇ ਵੱਡੇ ਵੱਡੇ ਲੰਦਰ ਕਰਦੇ ਨੇ ਕੀਰਤਨ ਇਹਦੇ ਵਾਸਤੇ ਨਹੀਂ ਕਰ ਰਹੇ ਤੇ ਫਿਰ ਕਾਦੇ ਵਾਸਤੇ ਕਰ ਰਹੇ ਨੇ ਹੋਬੇ ਵਾਸਤੇ ਜੇ ਤਾਂ ਦੂਜਾ ਹੋਵੇ ਇਹ ਤਾਂ ਨਾਮ ਹੈ ਹੋਵੇ ਦੋਈ ਚੀਜ਼ਾਂ ਨੇ ਤੀ ਤਾਂ ਕੋਈ ਚੀਜ਼ ਨਹੀਂ ਹੈ ਉਹ ਮਾਇਆ ਜੇ ਮੰਗਦੇ ਨੇ ਵੱਡਾ ਹੋਣ ਦੀ ਉਹ ਵੀ ਹੋਵੇ ਹੈ ਉਹਦੇ ਦਾਇਰੇ 'ਚ ਆ ਜਾਂਦੀ ਹੈ ਵੱਡਾ ਜੋ ਤਾਂ ਧਰਾਏ ਵੱਡਾ ਮੇਰਾ ਜਾਸ ਹੋਵੇ ਤੇ ਜਿਆਦਾ ਲੰਗਰ ਵਧੀਆ ਕੀਤਾ ਜੋ ਵੀ ਕੁਝ ਕੀਤਾ ਵੱਡਾ ਹੋਣ ਵਾਸਤੇ ਜੋ ਕੁਝ ਕਰਦਾ ਹੈ ਜੇ ਕੋਈ ਨੌ ਤਰਾਏ ਵੱਡਾ ਸਾਧ ਕਰੇ ਮਨ ਪਣ ਮਨ ਪਾਲਵੇ ਉਹਨੂੰ ਚਾਹੀਦੇ ਨੇ ਜਿਹੜਾ ਮੈਂ ਚਾਹਣਾ ਉਹ ਜੇ ਕੋਈ ਅਰਥ ਗੁਰਬਾਣੀ ਦੇ ਕਰੇ ਉਹਨੂੰ ਜੋ ਚੰਗੇ ਲੱਗਦੇ ਨੇ ਜੋ ਮੈਨੂੰ ਚੰਗੀ ਲੱਗਦੀ ਉਹ ਜੇ ਅਰਦਾਸ ਕਰੇ ਇਸ ਕਰਕੇ ਆਪਣੇ ਆਪਣੇ ਮਤਲਬ ਦਾ ਧਰਮ ਜਾਉਂਦੇ ਨੇ ਸਾਰੇ ਇਹਦੀ ਗੱਲ ਹੈ ਜੇ ਇਹ ਜਾਂ ਧਰਮ ਤਾਂ ਮੈਨੂੰ ਚੰਗਾ ਨਹੀਂ ਤਾਂ ਮੈਨੂੰ ਨਹੀਂ ਚੰਗਾ ਧਰਮ ਇਹਨਾਂ ਨੇ ਤੂੰ ਹੋਰ ਕੋਈ ਦੇਖ ਰਿਹਾ ਫਿਰ ਚੰਗਾ ਜਾਂ ਤੈਨੂੰ ਲੱਗਦਾ ਹੋਰ ਬਦਲੀਆਂ ਦੁਕਾਨਾਂ ਨੇ ਧਰਮ ਦੀਆਂ ਜੇ ਇਹ ਤੈਨੂੰ ਦੁਕਾਨ ਫਿੱਟਦੀ ਹੈ ਸੱਚ ਵਾਲੀ ਕੋਈ ਹੋਰ ਦੇਖ ਰਿਹਾ ਨਰਮ ਤੇਰੇ ਮਤਲਬ ਦਾ ਹੋਰ ਉਹ ਹੋਰ ਮਤਾਂ ਨੇ ਫਿਰ ਗੁਰਮਤ ਕੋਈ ਗੁਜਾਇਸ਼ ਨਹੀਂ ਬਣ ਵਾਸਤੇ ਤੇਰੇ ਵਸਣ ਦਾ ਹੋਵੇ ਇੱਥੇ ਤਾਂ ਜੋ ਪਾਵੇ ਤੇ ਉਹ ਰੱਖ ਲੈ ਹਮ ਸ਼ਰਨ ਪ੍ਰਭ ਹੈ ਰਾਮ ਰਾਜ ਸ਼ਰਤ ਹੈ ਕਿ ਜਮਣ ਮਨ ਤੇ ਰਕੜ ਦੇਣ ਕੱਟਾਂਗੇ ਆਪਣੀ ਬੰਦੀ ਨੂੰ ਸ਼ਰਤ ਤੇਰੀ ਕੋਈ ਨਹੀਂ ਬੰਦੀ ਹੋਰ ਡਿਮਾਂਡ ਪੂਰੀ ਕਰਨੀ ਹੈ ਸ਼ਰਤ ਨਹੀਂ ਬੰਦੀ ਕੋਈ ਤੇਰੀ ਸ਼ਰਤ ਸਾਡੀ ਬੰਦੀ ਪਊ ਸ਼ਰਤ ਡਾਕਟਰ ਦੀ ਮੰਨਣੀ ਪਊਗੀ ਬਿਮਾਰੀ ਡਾਕਟਰ ਨੇ ਕੱਟਣ ਦਾ ਠੇਕਾ ਬੋ ਬਿਮਾਰੀ ਘਟਣ ਦਾ ਡਾਕਟਰ ਦਾ ਠੇਕਾ ਬਾਕੀ ਕਹਿਣਾ ਬਣਾ ਪਊ ਡਾਕਟਰ ਦਾ ਹੁਕਮ ਚੱਲੂ ਡਾਕਟਰ ਦਾ ਤੇਰਾ ਕੋਈ ਸਲਾਹ ਨਹੀਂ ਲੈਣੀ ਤੇ ਚੱਲਣੀ ਅਸੀਂ ਕਹਿੰਦੇ ਸਾਡਾ ਸਾਡਾ ਹੀ ਚੱਲੇ ਹੁਕਮ ਇਦਾਂ ਨਹੀਂ ਹੁੰਦਾ ਕਮ ਕਮ ਇਸ ਵਕਤ ਵਿੱਚ ਚੱਲਦਾ ਨਹੀਂ ਹੈ ਜਿੱਥੇ ਚੱਲਦਾ ਚਲਾ ਲੋ ਜਾ ਕੇ ਜਿਹਨੂੰ ਇਹ ਫਿੱਟ ਨਹੀਂ ਆਉਂਦੀ ਇਹ ਗੱਲ ਉਹ ਧਰਮ ਛੱਡ ਦਵੇ ਉਹ ਇਹਨੂੰ ਛੱਡ ਕੇ ਪਰੇ ਹੋ ਜਾਏ ਇਸ ਕਰਕੇ ਧਰਮ ਦੇ ਵਿੱਚ ਬਹੁਤੇ ਲੋਕ ਨਹੀਂ ਇੰਟਰ ਹੁੰਦੇ ਹੁੰਦੇ ਇਹਦਾ ਵੀ ਪਾਗਲ ਜਿਹੜੇ ਆ ਗਏ ਸਾਰੇ ਇੱਧਰ ਇਹ ਆ ਗਏ ਤੇ ਰਣਜੀਤ ਸਿੰਘ ਵੇਲੇ ਸਿੱਖ ਦਾ ਰਾਜ ਹੋ ਗਿਆ ਰਾਜ ਵਾਸਤੇ ਸਾਰੇ ਲੋਕ ਬੜੇ ਆਏ ਤੇ ਧਰਮ ਵਿੱਚ ਗੁਰੂਆਂ ਵੇਲੇ ਇਹਦੇ ਬੜੇ ਹਣ ਉਹ ਤਾਂ ਠੜਕਾ ਕੇ ਲੈਂਦੇ ਸੀ ਇੱਕ ਕਾਦੂ ਨੂੰ ਸਿੱਖ ਨੂੰ ਉਹਨੇ ਕੱਚੇ ਬੱਲਿਆਂ ਨੂੰ ਕੋਈ ਜਗ੍ਹਾ ਤੇ ਕਹਿੰਦਾ ਇਹ ਪਿੰਡ ਦੇ ਵਿੱਚ ਸਾਡਾ ਇੱਕ ਸਿੱਖ ਹੈ ਇੱਕੋ ਉਹ ਪਿੰਡਾਂ ਦੇ ਪਿੰਡ ਸਿੱਖ ਜਿਹਨੂੰ ਨਹੀਂ ਚੰਗਾ ਲੱਗਦਾ ਧਰਮ ਛੱਡ ਦਿਓ ਇਹ ਧਰਮ 'ਚ ਕੋਈ ਸੰਸ਼ੋਧਨ ਨਹੀਂ ਹੋ ਸਕਦਾ ਕੋਈ ਗੁੰਜਾਇਸ਼ ਨਹੀਂ ਐਨੂੰ ਮੰਨ ਕੇ ਦਿਖਾ ਦੇਣ ਹੈ ਆ ਜਿਹੜਾ ਆਦ ਹੈ ਜਿਹਨੂੰ ਗੁਰੂ ਬੋਲ ਇਹਨੂੰ ਮੰਨ ਕੇ ਦਿਖਾ ਦੇਣ ਇਹ ਤੇ ਖਰਾ ਜਿਹੜਾ ਉਤਰੂ ਉਹਨੂੰ ਕੋਈ ਫਿਰ ਗਾਹਾਂ ਦੀ ਗੱਲ ਫਿਰ ਸੁਣ ਲਾਂਗੇ ਉਹਦੀ ਪਹਿਲਾਂ ਇਹ ਤੇ ਖਰੇ ਤਾਂ ਉਤਰੂ ਗਾਂਧੀ ਦੀ ਤਾਂ ਗੱਲ ਫੇਰ ਐਦਾਂ ਦੇ ਤੇ ਤੁਸੀਂ ਖੋਟੇ ਹੋ ਫਿਰ ਨਹੀਂ ਸੁਣੀ ਇੱਕ ਗੱਲ ਸਿੱਖੀ ਥੋੜੀ ਬਦਲਣੀ ਹੈ ਤੁਹਾਡੇ ਖਾਤਰ ਸੀ ਸਿੱਖੀ ਦੀ ਤਾਂ ਤੁਹਾਡੇ ਵਾਸਤੇ ਬਦਲ ਲਈ ਜਿਹੜੇ ਸਿੱਖੇ ਨਹੀਂ ਹਨ ਸਿੱਖੀ ਨੂੰ ਚੰਗਾ ਨਹੀਂ ਸਮਝਦੇ ਸਿੱਖੀ ਨੂੰ ਬਦਲਣ ਨੂੰ ਤਿਆਰ ਨਹੀਂ ਸਿੱਖੀ ਦੀ ਲੋੜ ਹੈ ਨਹੀਂ ਜਿਨ੍ਹਾਂ ਨੂੰ ਤੁਸੀਂ ਆਪਣਾ ਕੋਈ ਹੋਰ ਧਰਮ ਦੇਖੋ ਹੋਰ ਕੋਈ ਘਰ ਦੇਖ ਲਓ ਜਿਹੜਾ ਤੁਹਾਨੂੰ ਚੰਗਾ ਲੱਗਦਾ ਹਾਂਜੀ